ਭੁਜੰਗ ਪ੍ਰਿਆ ਅਛੰਦ ਰਚਾ ਬੈਰ ਬਾਦ ਵਿਧਾਤੇ ਅਪਾਰੰ ਜਿਸੈ ਸਾਧ ਸਾਕਿਓ ਨ ਕੋਉ ਸੁਧਾਰੰ ਬਲੀ ਕਾਮ ਰਾਜੰ ਮਹਾ ਲੋਭ ਮੋਹੰ ਗਇਓ ਕੌਣ ਬੀਰੰ ਸੁਯਾਤੇ ਅਲੋਹੰ ਤਹਾ ਬੀਰ ਬੰਕੇ ਬਕਾਇ ਆਪ ਮਧੰ ਉਠੈ ਸ਼ਸਤਰ ਲੈ ਲੈ ਮਚਾ ਜੁਦ ਸੁਧੰ ਕਹੂੰ ਖੱਪਰੀ ਖੋਲ ਖੰਡੇ ਅਪਾਰੰ ਨਚੈ ਬੀਰ ਬੈਤਾਲ ਡੌਰੂ ਡਕਾਰੰ ਕਹੂੰ ਈਸ ਸੀਸੰ ਐ ਰੁੰਡ ਮਾਲੰ ਕਹੂੰ ਡਾਗ ਡੌਰੂ ਕਹੂੰ ਕੰਗ ਪਤਾਲੰ ਚਵੀ ਚਾਵੜੀ ਅੰਕ ਲੰਕਾਰ ਕੰਕੰ ਗੁਥੀ ਲੁਥ ਜੁਥੰ ਬਹੇ ਬੀਰ ਬੰਕੰ ਪਰੀ ਕੁੱਟ ਕੁੱਟੰ ਰੁਲੇ ਤਛ ਮੁਛੰ ਰਹੇ ਹਾਥ ਡਾਰੇ ਉਭੈ ਉਰਧ ਮੁਛੰ ਕਹੂੰ ਖੋਪਰੀ ਖੋਲ ਖਿੰਗੰ ਖਤੰਗੰ ਕਹੂੰ ਖਤਰੀਅੰ ਖਗ ਖੇਤੰ ਨਿਖੰਗੰ ਚਵੀ ਚਾਵੜੀ ਡਾਕਨੀ ਡਾਕ ਮਾਰੈ ਕਹੂੰ ਪੈਰ ਵੀ ਪੂਤ ਪੈਰੋਂ ਬਕਾਰੈ ਕਹੂੰ ਵੀਰ ਬੈਤਾਲ ਬੰਕੇ ਬਿਹਾਰੰ ਕਹੂੰ ਪੂਤ ਪ੍ਰੇਤੰ ਹਸੈ ਮਾਸ ਹਾਰੰ ਰਸਾਵਲ ਛੰਦ ਮਹਾਬੀਰ ਗੱਜੇ ਸੁਣੈ ਮੇਘ ਲੱਜੇ ਝੰਡਾ ਗੱਡ ਗਾਢੇ ਮੰਡੇ ਰੋਸ ਬਾਢੇ ਕਿਰਪਾਨੰ ਕਟਾਰੰ ਪਿਰੇ ਰੋਸ ਧਾਰੰ ਮਹਾਬੀਰ ਬੰਕੰ ਪਿਰੇ ਭੂਮ ਹੰਕੰ ਮਚੇ ਸੂਰ ਸ਼ਸਤਰੰ ਉਠੀ ਚਾਰ ਅਸਤਰੰ ਕਿਰਪਾਨੰ ਕਟਾਰੰ ਪਰੀ ਲੋਹ ਮਾਰੰ ਭੁਜੰਗ ਪ੍ਰਿਆ ਛੰਦ ਹਲੱਬੀ ਜੁਨੱਬੀ ਸਰੋਹੀ ਦੁਧਾਰੀ ਬਹੀ ਕੋਪ ਕਾਤੀ ਕਿਰਪਾਨੰ ਕਟਾਰੀ ਕਹੂੰ ਸਹਿਥਿਯੰ ਕਹੂੰ ਸੁਧ ਸੇਲੰ ਕਹੂੰ ਸੇਲ ਸਾੰਗੰ ਪਈ ਰੇਲ ਪੇਲੰ ਨਿਰਾਛੰਦ ਸਰੋਗ ਸੂਰ ਅੰਗ ਵਿਸਾਰ ਸੰਕ ਬਾਜਿਅੰਗ ਨਸੰਕ ਸ਼ਸਤਰ ਮਾਰਹੀ ਉਤਾਰ ਅੰਗ ਢਾਰਹੀ ਕਛੂ ਨਾ ਕਾਣ ਰਾਖੀ ਸੋ ਮਾਰ ਮਾਰ ਪਾਖੀ ਸੋ ਹਾਂਕ ਹਾਠ ਅੰਗ ਅਨੰਤ ਸ਼ਸਤਰ ਚੇਲਿਅੰਗ ਹਜ਼ਾਰ ਹੂਰ ਅੰਬਰੰਗ ਵਿਰੁੱਧ ਕੈ ਸੋ ਅੰਬਰੰਗ ਕਰੂਰ ਭਾਂਦ ਢੋਲਹੀ ਸੋ ਮਾਰ ਮਾਰ ਬੋਲਹੀ ਕਹੂੰ ਕੇ ਅੰਗ ਕਟੀਆਂ ਕਹੂੰ ਸਰੋਹ ਪਟੀਆਂ ਕਹੂੰ ਸੋ ਮਾਸ ਮੁੱਛੀਆਂ ਗਿਰੇ ਸੋ ਤਛ ਮੁੱਛੀਆਂ ਟਮਕ ਢੋਲ ਟਾਲਿਆਂ ਹਰੋਲ ਹਾਲ ਚਾਲ ਚਾਲਿਆਂ ਚਟਾਕ ਝਟ ਬਾਹੀਆਂ ਸੁਬੀਰ ਸੈਨ ਗਾਹੀਆਂ ਨਵੰਗ ਨਿਸ਼ਾਨ ਬਾਜਿਆਂ ਸੁਬੀਰ ਧੀਰ ਗਾਜਿਆਂ ਕਿਰਪਾਨ ਬਾਣ ਬਾਹੀ ਆਜਾਤ ਅੰਗ ਲਾਹੀ ਵਿਰੁੱਧ ਕ੍ਰੋਧ ਰਾਜਿਆਂ ਨਚਾਰ ਪੈਰ ਭਾਜਿਆਂ ਸੰਭਾਲ ਸ਼ਸਤਰ ਗਾਜਹੀ ਸੁਨਾਦ ਮੇਘ ਲਾਜਹੀ ਹਲੰਕ ਹਾਂਗ ਮਾਰਹੀ ਸਰਕ ਸ਼ਸਤਰ ਚਾਰੀ ਫਿਰੇ ਵਿਸਾਰ ਸੋ ਅੰਗ ਸਿਧਾਰ ਦੇਵ ਲੋਕਿੰ ਰਿਸੇ ਵਿਰੁੱਧ ਅੰਗ ਸੁਮਾਰ ਝਾਰ ਤੀਰ ਅੰਗ ਸ਼ਬਦ ਸੰਖ ਬੱਜੇ ਸੋ ਬੀਰ ਧੀਰ ਸੱਜਿਆਂ ਰਸਾਵਲ ਚੰਦ ਤੁਰੀ ਸੰਖ ਬਾਜੇ ਮਹਾਵੀਰ ਸਾਜੇ ਨਚੇ ਤੁੰਦ ਤਾਜੀ ਮਚੇ ਸੂਰ ਗਾਜੀ ਜਿਵੇਂ ਤੇਜ ਤੇਗੰ ਮਨੋ ਬਿਜ ਬੇਗੰ ਉਠੈ ਨਦ ਨਾਦੰ ਤੁਨੰਗ ਨਿਰਵਿਖਾਦੰ ਟੁਟੈ ਖੱਗ ਖੋਲੰ ਮੁਖੰ ਮਾਰ ਬੋਲੰ ਤਕਾ ਤੀਕ ਤਕੰ ਗਿਰੇ ਹੱਕ ਬੱਕੰ ਦਲੰਗ ਦੀਹੀ ਗਾਹੰ ਅਧੋ ਅੰਗਲਾਹੰ ਪ੍ਰਯੋਗੰ ਪ੍ਰਹਾਰੰ ਬਕੈ ਮਾਰ ਮਾਰੰ ਨਦੀ ਰਗਤ ਪੂਰੰ ਫਿਰੀ ਗੈਣ ਹੂਰੰ ਗਜੇ ਗੈਣ ਕਾਲੀ ਹਸੀ ਖਪਰਾਲੀ ਮਹਾਸੂਰ ਸੋਹੰਗ ਮੰਡੇ ਲੋਹ ਕਰੋਹੰ ਮਹਾ ਗਰਵ ਗੱਜੰ ਧੁਣੰ ਮੇਖ ਲੱਜੰ ਛਕੇ ਲੋਹ ਛੱਕੰ ਮੁਖੰ ਮਾਰ ਬੱਕੰ ਮੁਖੰ ਮੁਛ ਬੰਕੰ ਭਿਰੇ ਛਾੜ ਸੰਕੰ ਹਕੰ ਹਾਕ ਬਾਜੀ ਘਿਰੀ ਸਹਿਣ ਸਾਜੀ ਜਿਰੇ ਚਾਰ ਢੂਕੇ ਮੁਖੰ ਮਾਰ ਕੂਕੇ ਰੁਕੇ ਸੂਰ ਸੰਗੰ ਮਨੋ ਸਿੰਧ ਗੰਗੰ ਢਹੇ ਢਾਲ ਟੱਕੰ ਕਿਰਪਾਨੰ ਕੜਕੰ ਹਕੰ ਹਾਗ ਬਾਜੀ ਨਚੇ ਤੁੰਦ ਤਾਜੀ ਰਸੇ ਰੁਦਰ ਪਾਗੇ ਫਿਰੇ ਰੋਸ ਜਾਗੇ ਗਿਰੇ ਸੁਧ ਸੇ ਸੇਲੰਗ ਭਈ ਰੇਲ ਬੇਲੰਗ ਫਲੰਘਾਰ ਨੱਚੇ ਰਣ ਵੀਰ ਮੱਚੇ ਹਸੇ ਮਾਸ ਹਾਰੀ ਨਚੇ ਭੂਤ ਭਾਰੀ ਮਹਾ ਟੀਠ ਟੂਕੇ ਮੁਖੰ ਮਾਰ ਕੂਕੇ ਗਜੈ ਗੈਣ ਦੇਵੀ ਮਹਾ ਅੰਸ ਭੇਵੀ ਪਲੇ ਭੂਤ ਨਾਚੰ ਰਸੰਗ ਰੁਦਰ ਰਾਚੰ ਤਿਰੈ ਬੈਰ ਰੁਜੈ ਮਹਾ ਜੋਧ ਜੁਜੈ ਝੰਡਾ ਗੱਡ ਗਾਢੇ ਬਜੇ ਬੈਰ ਬਾਢੇ ਗਜੰ ਗਾਹ ਬਾਧੇ ਧਨੁਰਵਾਨ ਸਾਦੇ ਬਹੇ ਆਪ ਮੱਥੰ ਗਿਰੇ ਅਧ ਅਧੰ ਗਜੰਗ ਬਾਜ ਜੁਜੈ ਬਲੀ ਬੈਰ ਰੁਜੈ ਨਿਰਭੈ ਸ਼ਸਤਰ ਬਾਹੈ ਉਭੈ ਜੀਤ ਚਾਹੈ ਗਜੇ ਆਨ ਗਾਜੀ ਨਜੇ ਤੁੰਦ ਤਾਜੀ ਅਖੰਗ ਹਾਗ ਬੱਜੀ ਫਿਰੈ ਸੈਨ ਭੱਜੀ ਮਦੰਗ ਮਤ ਮਾਤੇ ਰਸੰਗ ਰੁਦਰ ਰਾਤੇ ਗਜੰਗ ਜੂਹ ਸਾਜੇ ਫਿਰੇ ਰੋਸ ਬਾਜੇ ਚਮੀ ਤੇਜ ਤੇਗੰ ਘਣੰ ਬਿਜ ਬੇਗੰ ਬਹਿ ਬਾਰ ਬੈਰੀ ਜਲੰ ਜਿਉ ਗੰਗੈਰੀ ਅਪੋ ਆਪ ਬਾਹੰ ਉਬਹਿ ਜੀਤ ਚਾਹੰ ਰਸੰ ਰੁਦਰ ਰਾਤੇ ਮਹਾ ਮਤ ਮਾਤੇ ਉਜੰਗ ਛੰ ਮਚੇ ਵੀਰ ਵੀਰੰ ਭੂਤੰ ਪਿਆਣੰ ਵਜੀ ਫੇਰ ਭੁੰਕਾਰ ਧੁਕੇ ਨਿਸ਼ਾਨ ਨਵੰ ਨਦ ਨੀਸਾਨ ਗੱਜੇ ਗਹੀਰੰ ਫਿਰੈ ਰੁੰਡ ਮੁੰਡੰ ਤਨੰ ਤਛ ਤੀਰੰ ਬਹੇ ਖਗ ਖੇਤੰ ਖਿਆਲੰ ਖਤੰਗੰ ਰੁਲੇ ਤਛ ਮੁਚੰ ਮਹਾ ਜੋਦ ਜੰਗੰ ਬੰਧੈ ਵੀਰ ਬਾਨਾ ਬੜੇ ਐਠ ਵਾਰੇ ਘੁਮੈ ਲੋਹ ਕੁਟੰਗ ਬਨੋ ਮਤ ਵਾਰੇ ਉਠੀ ਕੂ ਹੰ ਸਮਰ ਸਾਰ ਬੱਜੰ ਕਿਧੋ ਅੰਤ ਕੇ ਕਾਲ ਕੋ ਮੇਘ ਗੱਜੰ ਭਈ ਤੀਰ ਭੀਰੰ ਕਮਾਨੰ ਕੜਕਯੰ ਬਜੇ ਲੋਹ ਕ੍ਰੋਅੰ ਮਹਾ ਜੰਗ ਮਚਯੰ ਬਿਰਚੇ ਮਹਾ ਜੰਗ ਜੋਧਾ ਜਵਾਨੰ ਖੁਲੇ ਖਗ ਖਤਰੀ ਅਪੂਤੰ ਪਿਆਨੰ ਬਲੀ ਜੋਝ ਰੁਜੈ ਰਸੰ ਰੁਦਰ ਰਤੇ ਮਿਲੇ ਹੱਥ ਬਖੰ ਮਹਾ ਤੇਜ ਤਤੇ ਚਮੀ ਤੇਜ ਤੇਗੰ ਸੁਰੂ ਸੰਗ ਪ੍ਰਹਾਰੰ ਰੁਲੇ ਰੁੰਡ ਮੁੰਡੰ ਉਠੀ ਸ਼ਸਤਰ ਝਾਰੰ ਭਵਕੰਤ ਬੀਰੰ ਭਵਕੰਤ ਕਾਇੰ ਮਨੋ ਜੁਧ ਇੰਦਰੰ ਜੁਟਿਓ ਬ੍ਰਿਤ ਰਾਇੰ ਮਹਾ ਜੁਧ ਮਚੰ ਮਹਾ ਸੂਰ ਗਾਜੇ ਅਪੋ ਆਪ ਮੈਂ ਸ਼ਸਤਰ ਸੋ ਸ਼ਸਤਰ ਬਾਜੇ ਉਠੇ ਚਾਰ ਸੰਗ ਮਚੇ ਲੋਹ ਕ੍ਰੋਹੰ ਮਨੋ ਖੇਲ ਬਾਸੰਤ ਮਾਹੰਤ ਸੋਹੰ ਰਸਾਵਲ ਚੰਦ ਜਿਤੇ ਬੈਰ ਰੁਝੰਤ ਤੇ ਅੰਤ ਜੁਝੰ ਜਿਤੇ ਖੇਤ ਭਾਜੇ ਤੇ ਅੰਤ ਲਾਜੇ ਟੁਟੇ ਦੇ ਬਰਮੰ ਛੁਟੀ ਹਾਥ ਚਰਮੰ ਕਹੂੰ ਖੇਤ ਖੋਲੰ ਗਿਰੇ ਸੂਰ ਟੋਲੰ ਕਹੂੰ ਮੁਛ ਮੁਖੰ ਕਹੂੰ ਸ਼ਸਤਰ ਸਖੰ ਕਹੂੰ ਖੋਲ ਖੱਗੰ ਕਹੂੰ ਪਰਮ ਪੱਗੰ ਗਹੇ ਮੁਛ ਬੰਕੀ ਮੰਡੇ ਆਨ ਹੰਕੀ ਟਕਾ ਟੁਕ ਟਾਲੰ ਉਠੇ ਹਾਲ ਚਾਲੰ ਭੁਜੰਗ ਛੰਦ ਖੁਲੇ ਖੱਗ ਖੂਨੀ ਮਹਾਬੀਰ ਖੇਥੰ ਨਚੇ ਵੀਰ ਵੈ ਤਾਲਿਅੰਗ ਭੂਤ ਪ੍ਰੇਤੰ ਬਜੇ ਡੰਕ ਡੌਰੂ ਉਠੇ ਨਾਦ ਸੰਖੰ ਮਨੋ ਮਲ ਜੁਟੇ ਮਹਾ ਹੱਥ ਬਖੰ ਛਪੈ ਛੰਦ ਜਿਨ ਸੂਰਨ ਸੰਗਰਾਮ ਸਬਲ ਸਾਮੈ ਮੰਡਿਓ ਤਿੰਨ ਸੁਲਟਣ ਤੇ ਕਾਲ ਕੋ ਜੀਤ ਨਾ ਛੱਡਿਓ ਸਭ ਖੱਤਰੀ ਖਾ ਖੰਡ ਖੇਤ ਭੂ ਮੰਡਪ ਅਹੁਟੇ ਸਾਰ ਧਾਰ ਧਾਰਤ ਹੂਮ ਮੁਕਤ ਬੰਧਨ ਤੇ ਛੁੱਟੇ ਵੈ ਟੂ ਟੂਕ ਜੁਝੇ ਸਵੈ ਪਾਪ ਨਾ ਪਾਛੈ ਡਾਰਿਯੰ ਜੈਕਾਰ ਅਪਾਰ ਸੋ ਤਾਰਹੂ ਅੰਬਾ ਸਿਵ ਲੋਕ ਸੁਧਾਰਿਯੰ ਚਉਪਈ ਇਹ ਵਿਦਮਚਾ ਘੋਰ ਸੰਗਰਾਮਾ ਸਿਧਾਇ ਸੂਰ ਸੂਰ ਕੇ ਧਾਮਾ ਕਹਾ ਲਗੈ ਵਾ ਕਥੋ ਲਰਾਈ ਆਪਨ ਪ੍ਰਭਾ ਨ ਭਰਨੀ ਜਾਈ ਭਜੰਗ ਛੰਦ ਲਵੀ ਸਰਬ ਜੀਤੇ ਕੁਸੀ ਸਰਬ ਹਾਰੇ ਬਚੇ ਦੇ ਬਲੀ ਪ੍ਰਾਨ ਲੈ ਕੈ ਸਿਧਾਰੇ ਚਤੁਰ ਵੇਦ ਪਠਯੰਗਿਓ ਕਾਸੀ ਬਾਸੰ ਕਨੈ ਬਰਗ ਕੀਨੇ ਤਹਾਂ ਹੀ ਨਿਵਾਸੰ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਲਵੀ ਕੁਸੀ ਜੁਧ ਵਰਣਨੰ ਨਾਮ ਤ੍ਰਿਤਿਆ ਤਿਆਏ ਸਮਾਪਤ ਮਸਤ ਸੁਭ ਮਸਤ ਅਪਜੂ ਪੁਜੰਗ ਪ੍ਰਿਆ ਛੰਦ ਜਿਨੈ ਭੇਦ ਪਠਿਓ ਸੋ ਭੇਦੀ ਕਹਾਏ ਤਿਨੇ ਧਰਮ ਕੇ ਕਰਮ ਨੀਕੇ ਚਲਾਏ ਪਠੇ ਕਾਗਦੰ ਮਦਰ ਰਾਜਾ ਸੁਧਾਰੰ ਅਪੋ ਆਪ ਮੋ ਬੈਰ ਭਾਵੰ ਵਿਸਾਰੰ ਨਿਰਪੰ ਮੁਕਲਯੰ ਦੂਤ ਸੋ ਕਾਸ਼ੀ ਆਯੰ ਸਭੈ ਭੇਦੀਆਂ ਭੇਦ ਭਾਖੇ ਸੁਨਾਯੰ ਸਭੈ ਭੇਦ ਪਾਠੀ ਚਲੇ ਮਦਰ ਦੇ ਸੰਗ ਪ੍ਰਣਾਮੰ ਕੀਓ ਆਨ ਕਹਿ ਕਹਿ ਨਰੇ ਸੰਗ ਤੁਨੰ ਬੇਦ ਕੀ ਭੂਪਤਾ ਤੇ ਕਰਾਈ ਸਭੈ ਪਾਸ ਬੈਠੇ ਸਭਾ ਵਿੱਚ ਭਾਈ ਪੜੇ ਸਾਮ ਵੇਦੰ ਜਜਰ ਵੇਦ ਕਥੰ ਹਿਰਗੰ ਵੇਦ ਪਠਿਓ ਕਰੇ ਭਾਵ ਹਥੰ ਰਸਾਵਲ ਛੰਦ ਅਥਰ ਵੇਦ ਪਠਿਯੰ ਸੁਣੇ ਪਾਪ ਨਠਿੰ ਰਹਾਰੀਜ ਰਾਜਾ ਦਿਆ ਸਰਬ ਸਾਜਾ ਲਇਓ ਬਨ ਬਾਸੰ ਮਹਾ ਪਾਪ ਨਾਸੰ ਰਿਖੰ ਭੇਸ ਕੀਯੰ ਤਿਸੈ ਰਾਜ ਦੀਯੰ ਰਹੇ ਹੋਰ ਲੋਗੰ ਤਜੇ ਸਰਬ ਸੋਗੰ ਧਨੰ ਧਾਮ ਤਿਆਗੇ ਪ੍ਰਭੰ ਪ੍ਰੇਮ ਪਾਗੇ ਅੜਿਲ ਬੇਦੀ ਪਇਓ ਪ੍ਰਸੰਨ ਰਾਜ ਕਹ ਪਾਏ ਕੈ ਦੇਤ ਭਇਓ ਵਰਦਾਨ ਹੀ ਐ ਹੁਨ ਸਹਾਇਕੈ ਜਬ ਨਾਨਕ ਕਲ ਮੈਂ ਹਮਿਆਨ ਕਹਾਏ ਹੈ ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ ਗੋਰਾ ਲਵੀ ਰਾਜ ਦੇ ਬਨ ਗਏ ਬੇਦੀਨ ਕੀਨੋ ਰਾਜ ਪਾਂਤ ਪਾਂਤ ਤਿਨ ਭੋਗੀਆਂ ਭੂਕਾ ਸਕਲ ਸਮਾਜ ਚੌਪੀ ਤ੍ਰਿਤੀਆ ਬੇ ਸੰਬੇ ਤੁਮ ਕੀਆ ਚਤੁਰਵੇ ਸੁਨ ਭੂਓ ਕੋ ਦੀਆ ਤੀਨ ਜਨਮ ਹਮੂ ਜਬ ਧਰ ਹੈ ਚੌਥੇ ਜਨਮ ਗੁਰੂ ਤੋਹਿ ਕਰ ਹੈ ਪੁੱਤ ਰਾਜਾ ਕਾਨਣੈ ਸਿਧਾਇਓ ਇਤ ਇਨ ਰਾਜ ਕਰਤ ਸੁਖ ਪਾਇਓ ਕਹਾ ਲਗੇ ਕਰ ਕਥਾ ਸੁਨਾਉ ਗ੍ਰੰਥ ਬਢਨ ਤੇ ਅਦਕ ਡਰਾਉ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਵੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤ ਮਸ ਸੁਭ ਮਸਤ ਅਵਜੂ ਨਰਾਛੰ ਬਹੋਰ ਵਿਖਾਦ ਬਾਧਿਅੰ ਕਿਨੀ ਨਾ ਤਾਏ ਸਾਧਿਅੰ ਕਰਮ ਕਾਲ ਜੋ ਪਈ ਸੋ ਭੂਮ ਬੰਸ ਤੇ ਗਈ ਦੋਰਾ ਵਿਪਰ ਕਰਤ ਪੈ ਸੂਦਰ ਬ੍ਰਿਤ ਛਤਰੀ ਵੈਸਨ ਕਰਮ ਬੈਸ ਕਰਤ ਪੈ ਛਤਰੀ ਬ੍ਰਿਤ ਸੂਦਰ ਸੋ ਕੋ ਧਰਮ ਚਉਪਈ ਬੀਸ ਗਾਵ ਤਿਨ ਕੇ ਰਹਿ ਗਏ ਜਨਮੋ ਕਰਤ ਕਿਰਸਾਨੀ ਭੈ ਬਹੁਤ ਕਾਲੇ ਭਾਂਜ ਬਿਤਾਇਓ ਜਨਮ ਸਮੈ ਨਾਨਕ ਕੋ ਆਇਓ ਦੋਰਾ ਤਿਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਈ ਜਹ ਤਹ ਪਏ ਸਹਾਇ ਚਉਪਈ ਤਿਨੇ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹੋ ਬਤਾਇਓ ਜੇ ਤਾਕੇ ਮਾਰਗ ਮੈਂ ਆਏ ਤੇ ਕਬਹੂ ਨਹੀਂ ਪਾਪ ਸੰਤਾਏ ਜੇ ਜੇ ਪੰਥ ਤਮਨ ਕੇ ਪਰੇ ਪਾਪ ਤਾਪ ਤਿਨ ਕੇ ਪ੍ਰਭ ਹਰੇ ਦੁਖ ਭੂਖ ਕਬਹੂ ਨਾ ਸੰਤਾਏ ਜਾਲ ਕਾਲ ਕੇ ਬੀਚ ਨਾ ਆਏ ਨਾਨਕ ਅੰਗਦ ਕੋ ਬਵ ਧਰਾ ਧਰਮ ਪ੍ਰਚੁਰ ਇਹ ਜਗ ਮੋਕਰਾ ਅਮਰਦਾਸ ਗੁਣ ਨਾਮ ਕਹਾਇਓ ਜਨ ਦੀਪਕ ਤੇ ਦੀਪ ਜਗਾਇਓ ਜਬ ਵਰਦਾਨ ਸਮੈ ਬੋ ਆਵਾ ਰਾਮਦਾਸ ਤਬ ਗੁਰੂ ਕਹਾਵਾ ਤੇਹ ਵਰਦਾਨ ਪੁਰਾਤਨ ਦੀਆ ਅਮਰਦਾਸ ਸੁਰਪੁਰ ਮਗ ਲੀਆ ਸ੍ਰੀ ਨਾਨਕ ਅੰਗਦ ਕਰ ਮਾਨਾ ਅਮਰਦਾਸ ਸੰਗਤ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਹਿ ਪਾਇਓ ਭਿੰਨ ਭਿੰਨ ਸਭ ਹੂੰ ਕਰ ਜਾਨਾ ਏਕ ਰੂਪ ਕਿਨਹੂ ਪਹਿਚਾਨਾ ਜਿਨ ਜਾਨਾ ਤਿਨਹੀ ਸਿਧ ਪਾਈ ਬਿਨ ਸਮਝੇ ਸਿਧ ਹਾਥ ਨਾ ਆਈ ਰਾਮਦਾਸ ਹਰ ਸੋ ਮਿਲ ਗਏ ਗੁਰਤਾ ਦੇ ਤਰਜਨ ਹੈ ਭੈ ਜਬ ਅਰਜਨ ਪ੍ਰਭ ਲੋਕ ਸਿਧਾਏ ਹਰ ਗੋਬਿੰਦ ਤੇ ਠਾਂ ਠਹਰਾਏ ਹਰ ਗੋਬਿੰਦ ਪ੍ਰਭ ਲੋਕ ਸਿਧਾਰੇ ਹਰੀ ਰਾਏ ਤੇ ਠਾਂ ਬੈਠਾਰੇ ਹਰੀ ਕ੍ਰਿਸ਼ਨ ਤਿਨ ਕੇ ਸੁਧਵਏ ਤਿਨ ਤੇ ਤੇਗ ਬਹਾਦਰ ਭੈ ਤਿਲਕ ਜੰਨੂ ਰਾਖਾ ਪ੍ਰਵਤਾ ਕਾ ਕੀਨੋ ਬਡੋ ਕਲੂ ਮਹਿਸਾ ਕਾ ਸਾਧਨੇ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਦਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਨਾਟਕ ਛੇਟ ਕੀਏ ਕੋ ਕਾਜਾ ਪ੍ਰਭ ਲੋਗਨ ਕਹਾ ਆਵਤ ਲਾਜਾ ਅੰਧੋਰਾ ਠੀਕਰ ਹੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ ਹੈ ਹੈ ਸਭ ਜਗ ਭਇਓ ਜੈ ਜੈ ਜੈ ਸੁਰ ਲੋਕ ਇਤ ਸ੍ਰੀ ਵਿਚਿਤ੍ਰ ਨਾਟ ਗ੍ਰੰਥੇ ਪਾਤਸ਼ਾਹੀ ਵਰਣਨੰ ਨਾਮ ਪੰਚਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ ਚਉਪਈ ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਧ ਜੇਹ ਬਿਦ ਮੋਇਆਨੋ ਹੇਮਕੁੰਟ ਪਰਬਤ ਹੈ ਜਹਾਂ ਸਬਦ ਸ੍ਰਿੰਗ ਸੋਭਿਤ ਹੈ ਤਹਾਂ ਸਬਦ ਸ੍ਰਿੰਗ ਤਿਹ ਨਾਮ ਕਹਾਵਾ ਪਾਂਡਰਾ ਜਹ ਜੋ ਕਮਾਵਾ ਤਹਾ ਹਮ ਅਦਿਕ ਤਪਸਿਆ ਸਾਧੀ ਮਹਾਕਾਲ ਕਾਲ ਕਾ ਰਾਧੀ ਇਹ ਵਿਦ ਕਰਤ ਤਪੱਸਿਆ ਭਇਓ ਦ્વੈ ਤੇ ਏਕ ਰੂਪ ਹੈ ਗਇਓ ਤਾਤ ਮਹਾਤਮੁਰ ਅਲਖਿਆ ਰਾਥਾ ਬਹੁ ਵਿਦ ਜੋਗ ਸਾਧਨਾ ਸਾਦਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤਿਨ ਪ੍ਰਭ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮਹਿਲੀਆ ਚਿਤ ਨਾ ਪਇਓ ਹਮਰੋ ਆਵਨ ਕਹਿ ਚੁਬੀ ਰਹੀ ਸ੍ਰੁਤ ਪ੍ਰਭ ਚਰਨਨ ਮਹਿ ਜਿਉ ਤਿਉ ਪ੍ਰਭ ਹਮਕੋ ਸਮਝਾਇਓ ਇਮ ਕਹਿ ਕਹਿ ਇਹ ਲੋਕ ਪਠਾਇਓ ਅਕਾਲ ਪੁਰਖ ਬਾਚ ਇਸ ਕੀਟ ਪ੍ਰਾਤੀ ਚਉਪੇ ਜਬ ਪਹਿਲੇ ਹਮ ਸ੍ਰਿਸ਼ਟ ਬਨਾਈ ਦਇਤ ਰਚੇ ਦੁਸ਼ਟ ਦੁਖਦਾਈ ਤੇ ਭੁਜ ਬਲ ਬਵਰੇ ਹਵੈ ਗਏ ਪੂਜਿਤ ਪਰਮ ਪੁਰਖ ਰਹਿ ਗਏ ਤੇ ਹਮ ਤਮਕ ਤਨਕ ਮੋ ਖਾਪੇ ਤਿਨ ਕੀ ਠੌਰ ਦੇਵਤਾ ਥਾਪੇ ਤੇ ਵੀ ਬਲ ਪੂਜਾ ਉਰਝਾਏ ਆਪਨ ਹੀ ਪਰਮੇਸ਼ਰ ਕਹਾਏ ਮਹਾਦੇਵ ਅਚੁਤ ਕਹਵਾਇਓ ਵਿਸ਼ਨ ਆਪ ਹੀ ਕੋ ਠਹਰਾਇਓ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ ਪ੍ਰਭ ਕੋ ਪ੍ਰਭੂ ਨਾ ਕਿਨਹੁ ਜਾਣਾ ਤਬ ਸਾਖੀ ਪ੍ਰਭ ਅਸ਼ਟ ਬਨਾਏ ਸਾਖ ਨਿਮਿਤ ਦੇਵੇ ਠਹਰਾਏ ਤੇ ਕਹਿ ਕਰੋ ਹਮਾਰੀ ਪੂਜਾ ਹਾਮਣ ਅਵਰ ਨਾ ਠਾਕੁਰ ਦੂਜਾ ਪਰਮ ਤਤ ਕੋ ਜਿਨ ਨਾ ਪਛਾਨਾ ਤਿਨ ਕਰ ਈਸ਼ਰ ਤਿਨ ਕਹਾ ਮਾਨਾ ਕੀਤੇ ਸੂਰ ਚੰਦ ਕਹਾ ਮਾਨੈ ਅਗਨ ਹੋਤਰ ਕਈ ਪਵਨ ਪਰਮਾਨੈ ਕਿਨਹੁ ਪ੍ਰਭ ਪਾਹਨ ਪਹਿਚਾਨਾ ਨਾਥ ਕਿਤੇ ਜਲ ਕਰਤ ਵਿਧਾਨਾ ਕੀਤਕ ਕਰਮ ਕਰਤ ਡਰਪਾਨਾ ਧਰਮ ਰਾਜ ਕੋ ਧਰਮ ਪਛਾਨਾ ਜੇ ਪ੍ਰਭ ਸਾਖ ਨਿਮਿਤ ਠਹਰਾਏ ਤੇ ਹਿਆ ਆਏ ਪ੍ਰਭੂ ਕਹਾਵਾਏ ਤਾ ਕੀ ਬਾਤ ਬਿਸਰ ਜਾਤੀ ਵੀ ਆਪਣੀ ਆਪਣੀ ਪਰਤ ਸੋ ਵੀ ਜਬ ਪ੍ਰਭ ਕੋ ਨਾ ਤਿਨੈ ਪਹਿਚਾਨਾ ਤਬ ਹਰ ਇਨ ਮਨੁਛਨ ਠਾਰਾਨਾ ਤੇ ਪੀ ਬਸ ਮਮਤਾ ਹੋਏ ਗਏ ਪਰਮੇਸ਼ਰ ਪਾਹਣ ਠਹਰਾਏ ਤਬ ਹਰ ਸਿੱਧ ਸਾਧ ਠਹਿਰਾਏ ਤਿਨ ਵੀ ਪਰਮ ਪੁਰਖ ਨਹੀਂ ਪਾਏ ਜੇ ਕੋਈ ਹੋਤ ਭਇਓ ਜਗ ਸਿਆਣਾ ਤਿਨ ਤਿਨ ਆਪਣੋ ਪੰਥ ਚਲਾਨਾ ਪਰਮ ਪੁਰਖ ਕਿਨੂ ਨਾ ਪਾਇਓ ਬੈਰ ਬਾਦ ਹੰਕਾਰ ਵਢਾਇਓ ਪੀੜ ਪਾਤ ਆਪਨ ਤੇ ਜਲੈ ਪ੍ਰਭ ਕੈ ਪੰਥ ਨਾ ਕੋ ਚੱਲੈ ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿਨ ਤਿਨ ਆਪਣਾ ਰਾਹ ਚਲਾਇਓ ਪਰਮੇਸ਼ਰ ਨਾ ਕਿਨਹੂ ਪਹਿਚਾਨਾ ਮਮ ਉਚਾਰ ਤੇ ਭਇਓ دیਵਾਨਾ ਪਰਮ ਤਤ ਕਿਨਹੁ ਨ ਪਛਾਨਾ ਆਪ ਆਪ ਭੀਤਰ ਉਰਝਾਨਾ ਤਬ ਜੇ ਜੇ ਰਾਜ ਬਨਾਏ ਤਿਨ ਆਪਨ ਪੁਨ ਸਿਮਰਤ ਚਲਾਏ ਜੇ ਸਿਮਰਤਨ ਕੇ ਭੈ ਅਨੁਰਾਗੀ ਤਿਨ ਤਿਨ ਕ੍ਰਿਆ ਬ੍ਰਹਮ ਕੀ ਤਿਆਗੀ ਜਿਨ ਮਨ ਹਰ ਚਰਨਨ ਠਾਰਾਇਓ ਸੋ ਸਿਮਰਤਨ ਕੇ ਰਾਹ ਨਾ ਆਇਓ ਬ੍ਰਹਮਾਚਾਰ ਹੀ ਭੇਦ ਬਨਾਏ ਸਰਬ ਲੋਕ ਤੇ ਕਰਮ ਚਲਾਏ ਜਿਨ ਕੀ ਲਿਵ ਹਰ ਚਰਨਨ ਲਾਗੀ ਤੇ ਬੇਦਨ ਤੇ ਭੈ ਤਿਆਗੀ ਜਿਨ ਮਤ ਭੇਦ ਕਤੇ ਬਨ ਤਿਆਗੀ ਪਾਰ ਬ੍ਰਹਮ ਕੇ ਭੈ ਅਨੁਰਾਗੀ ਤਿਨ ਕੇ ਗੂੜ ਮਤ ਜੇ ਚਲਹੀ ਭਾਂਤ ਅਨੇਕ ਦੁਖਨ ਸੋ ਦਲਹੀ ਜੇ ਜੇ ਸਹਿ ਜਾਤਨ ਸੰਦੇਹ ਪ੍ਰਭ ਕੋ ਸੰਗ ਨਾ ਛੋੜਤ ਨੇ ਤੇ ਤੇ ਪਰਮਪੁਰੀ ਕਹ ਜਾਹੀ ਤਿਨ ਹਰਿ ਸੋ ਅੰਤਰ ਕਿਛ ਨਾਹੀ ਜੇ ਜੇ ਜੀ ਜਾਤਨ ਤੇ ਡਰੇ ਪਰਮ ਪੁਰਖ ਤਜ ਤਿਨ ਮਗ ਪਰੇ ਤੇ ਤੇ ਨਰਕ ਕੁੰਡ ਮੋਹ ਪਰਹੀ ਬਾਰ ਬਾਰ ਜਗ ਮੋਹ ਬਪ ਧਰਹੀ ਤਬ ਹਰ ਬਹੁਰ ਤਤ ਉਪਜਾਇਓ ਤਿਨ ਪੀ ਆਪਣਾ ਪੰਥ ਚਲਾਇਓ ਕਰ ਮੋ ਨਖ ਸਿਰ ਜਟਾ ਸਵਾਰੀ ਪ੍ਰਭ ਕੀ ਕਿਰਿਆ ਕਛੂ ਨਾ ਵਿਚਾਰੀ ਪੂਨੇ ਹਰ ਗੋਰਖ ਕੋ ਰਾਜਾ ਸਿੱਖ ਕਰੇ ਤਿਨਹੂ ਬਡ ਰਾਜਾ ਸ਼ਰਵਨ ਭਾਰ ਮੁਦਰਾ ਤਵੈ ਡਾਰੀ ਹਰ ਕੀ ਪ੍ਰੀਤ ਰੀਤ ਨਾ ਵਿਚਾਰੀ ਗੁਣ ਹਰਿ ਰਾਮਾਨੰਦ ਕੋ ਕਰਾ ਭੇਸ ਬੈਰਾਗੀ ਕੋ ਜਿਨ ਧਰਾ ਕੰਠੀ ਕੰਠੇ ਕਾਠ ਕੀ ਡਾਰੀ ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ ਜੇ ਪ੍ਰਭ ਪਰਮ ਪੁਰਖ ਉਪਜਾਏ ਤਿੰਨ ਤਿਨ ਆਪਣੇ ਰਾਹ ਚਲਾਏ ਮਹਾਦੀਨ ਤਾ ਪ੍ਰਭ ਉਪਰਾਜਾ ਅਰਬ ਦੇਸ ਕੋ ਕੀਨੋ ਰਾਜਾ ਤਿੰਨ ਵੀ ਏਕ ਪੰਥ ਉਪਰਾਜਾ ਲਿੰਗ ਬਿਨਾ ਕੀਨੇ ਸਭ ਰਾਜਾ ਸਭ ਤੇ ਆਪਣਾ ਨਾਮ ਜਪਾਇਓ ਸਤਨਾਮ ਕਾਹੂ ਨਾ ਦਰੜਾਇਓ ਸਭ ਆਪਣੀ ਆਪਣੀ ਉਰਧਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ ਤਪ ਸਾਧ ਤੇ ਹਰ ਮੋਹਿ ਬੁਲਾਇਓ ਇਮ ਕਹਿ ਕੈ ਇਹ ਲੋਕ ਪਠਾਇਓ ਅਕਾਲ ਪੁਰਖ ਬਾਤ ਚਉਪਈ ਮੈਂ ਆਪਣਾ ਸੁਤ ਤੋਹਿ ਨਿਵਾਜਾ ਪੰਥ ਪ੍ਰਚੁਰ ਕਰਵੇ ਕਹ ਸਾਜਾ ਜਾਹੇ ਤਾ ਤੈ ਧਰਮ ਚਲਾਏ ਕਬੂਤ ਕਰਨ ਤੇ ਲੋਕ ਹਟਾਏ ਕਬਿ ਬਾਈ ਧੋਰਾ ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਇ ਚਉਪਈ ਇਹ ਕਾਰਨ ਪ੍ਰਭ ਹੋਏ ਪਠਾਇਓ ਤਾ ਮੈਂ ਜਗਤ ਜਨਮ ਧਰ ਆਇਓ ਜਿਮ ਤਿਨ ਕਹੀ ਇਨਾ ਤਿਮ ਕਹਿ ਹੋ ਔਰ ਕਿਸੂ ਤੇ ਪੈਰ ਨਾ ਗਏ ਹੋ ਜੋ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮਹਿ ਪਰ ਹੈ ਮੋਕੋ ਦਾਸ ਤਮਨ ਕਾ ਜਾਨੋ ਯਾ ਮੈਂ ਭੇਦ ਨਰੰਜ ਪਛਾਨੋ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਨ ਆਇਓ ਜਗਤ ਤਮਾਸਾ ਜੋ ਪ੍ਰਭ ਜਗਤ ਕਹਾ ਸੋ ਕਹਿ ਹਉ ਮ੍ਰਿਤ ਲੋਕ ਤੇ ਮੂਨਿ ਨ ਰਹਿ ਹਉ ਨਰਾਛੰ ਕਹਿਓ ਪ੍ਰਭੂ ਸੋ ਭਾਖੋ ਕਿਸੂ ਨ ਕਾਨ ਰਾਖ ਹਉ ਕਿਸੂ ਨ ਭੇਖ ਬੀਜ ਹਉ ਅਲੇਖ ਬੀਜ ਬੀਜ ਹਉ ਪਖਾਨ ਪੂਜ ਹਉ ਨਹੀਂ ਨ ਭੇਖ ਬੀਜ ਹਉ ਕਹੀ ਅਨੰਤ ਨਾਮ ਗਾਏ ਹਉ ਪਰਮ ਪੁਰਖ ਪਾਏ ਹਉ ਜਟਾ ਨ ਸੀਸ ਤਾਰ ਹੋ ਨ ਮੁੰਦਰ ਕਾ ਸੋ ਧਾਰ ਹੋ ਨਾ ਕਾਨ ਕਾਹੂ ਕੀ ਧਰੋ ਕਹਿਓ ਪ੍ਰਭੂ ਸੋ ਮੈਂ ਕਰੋ ਭਜੋ ਸੋ ਏਕ ਨਾਮ ਅੰਗ ਜੋ ਕਾਮ ਸਰਬ ਠਾਮ ਅੰਗ ਨਾ ਜਾਵ ਆਨ ਕੋ ਜਪੋ ਨਾ ਔਰ ਥਾਪ ਨਾ ਥਪੋ ਬੇਅੰਤ ਨਾਮ ਧਿਆਏ ਹੋ ਪਰਮ ਜੋਤ ਪਾਏ ਹੋ ਨਾ ਧਿਆਨ ਆਨ ਕੋ ਧਰੋ ਨਾ ਨਾਮ ਆਨ ਉਚਰੋ ਤਵਕ ਨਾਮ ਰਤਿਯੰ ਨਾ ਆਨ ਮਾਨ ਮਤਿਯੰ ਪਰਮ ਧਿਆਨ ਤਾਰਿਯੰ ਅਨੰਤ ਪਾਪ ਟਾਰਿਯੰ ਤੁਮੇਵ ਰੂਪ ਰਾਚਯੰ ਨਯਾਨ ਦਾਨ ਬਾਚਯੰ ਤਵਕ ਨਾਮ ਉਚਾਰਯੰ ਅਨੰਤ ਦੂਖ ਟਾਰਯੰ ਚਉਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ ਦੂਖ ਪਾਪ ਤਨ ਨਿਕਟ ਨਾ ਆਇਆ ਜੇ ਜੇ ਔਰ ਧਿਆਨ ਕੋ ਤਰਹੀ ਬਹਿਸ ਬਹਿਸ ਬਾਦਨ ਤੇ ਮਰਹੀ ਹਮ ਇਹ ਕਾਜ ਜਗਤ ਮੋਵਾਏ ਧਰਮ ਹੀਰ ਗੁਰਦੇਵ ਪਠਾਏ ਜਹਾਂ ਤਾਂ ਤੁਮ ਧਰਮ ਵਿਥਾਰੋ ਦੁਸ ਦੋਖੀਨ ਪਗਰ ਪਚਾਰੋ ਯਾਹੀ ਕਾਜ ਤਰਾਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰ ਧਰਮ ਚਲਾਉਣ ਸੰਤੋ ਵਾਰਨ ਦੁਸ਼ ਸਵਨ ਕੋ ਮੂਲ ਉਪਾਰਨ ਜੇ ਜੇ ਭੈ ਪਹਿਲ ਅਵਤਾਰਾ ਜਾ ਪਾਵ ਤਿਨ ਜਾ ਪੁਚਾਰਾ ਪ੍ਰਭ ਦੋਖੀ ਕੋਈ ਨਾ ਵਿਦਾਰਾ ਧਰਮ ਕਰਮ ਕੋ ਰਹਾਉ ਨਾ ਡਾਰਾ ਜੇ ਦੇ ਗਉਸ ਅੰਬਿਆ ਪਏ ਮੈਂ ਮੈਂ ਕਰਤ ਜਗਤ ਤੇ ਗਏ ਮਹਾਪੁਰਖ ਕਾਹੂ ਨਾ ਪਛਾਨਾ ਕਰਮ ਧਰਮ ਕੋ ਕਛੂ ਨਾ ਜਾਣਾ ਅਵਰਨ ਕੀ ਆਸਾ ਕਿਛ ਨਾਹੀ ਏਕੈ ਆਸ ਤਰੋ ਮਨ ਮਾਹੀ ਆਨ ਆਸ ਉਪਜਿਤ ਕਿਛ ਨਾਹੀ ਵਾਕੀ ਆਸ ਤਰੋ ਮਨ ਮਾਹੀ ਦੋਹਰਾ ਕੋਈ ਪੜਤ ਕੁਰਾਨ ਕੋ ਕੋਈ ਪੜਤ ਪੁਰਾਨ ਕਾਲ ਨਾ ਸਕਤ ਬਚਾਏ ਕੈ ਹੋਕਟ ਧਰਮ ਨਿਦਾਨ ਚਉਪਈ ਕਈ ਕੋਟ ਮਿਲ ਪੜਤ ਕੁਰਾਨਾ ਬਾਜਤ ਕਿਤੇ ਪੁਰਾਨ ਅਜਾਨਾ ਅੰਤ ਕਾਲ ਕੋਈ ਕਾਮ ਨਾ ਆਵਾ ਦਾਵ ਕਾਲ ਕਾਹੂ ਨਾ ਬਚਾਵਾ ਕਿਉ ਨਾ ਜਪੋ ਤਾਕੋ ਤੁਮ ਭਾਈ ਅੰਤਕਾਲ ਜੋ ਹੋਏ ਸਹਾਈ ਫੋਕਟ ਧਰਮ ਲਖੋ ਕਰ ਭਰਮਾ ਇਨ ਤੇ ਸਰਤ ਨਾ ਕੋ ਕਰਮਾ ਇਹ ਕਾਰਨ ਪ੍ਰਭ ਹਮੈ ਬਨਾਇਓ ਭੇਦ ਪਾਖ ਇਹ ਲੋਕ ਪਠਾਇਓ ਜੋ ਤਿਨ ਕਹਾ ਸੋ ਸਭ ਨੂੰ ਉਚਰੋ ਡਿੰਬ ਵਿੰਬ ਕਛ ਨਾਇਕ ਨਾ ਕਰੋ ਰਸਾਵਲ ਛੰਦ ਨਾ ਜਟਾ ਮੂੰਡ ਤਾਰੋ ਨਾ ਕਾ ਸਵਾਰੋ ਜਪੋ ਤਾਸ ਨਾਮੰ ਸਰੈ ਸਰਬ ਕਾਮੰ ਨਾ ਨੈਨੰ ਮਿਚਾਉ ਨਾ ਡਿੰਭੰ ਦਿਖਾਉ ਨਾ ਕੁਕਰਮੰ ਕਮਾਉ ਨਾ ਭੇਕੀ ਕਹਾਉ ਜੋ ਪਈ ਜੇ ਜੇ ਭੇਖ ਸੁ ਤਨ ਮੈਂ ਧਾਰੈ ਤੇ ਪ੍ਰਭ ਜਨ ਕਛ ਕੈ ਨਾ ਵਿਚਾਰੈ ਸਮਝ ਲਿਓ ਸਭ ਜਨ ਮਨ ਮਾਹੀ ਡਿੰਭਨ ਮੈਂ ਪਰਮੇਸ਼ਰ ਨਾਹੀ ਜੇ ਜੇ ਕਰਮ ਕਰ ਡਿੰਬ ਦਿਖਾਈ ਤਿਨ ਪਰਲੋਗਨ ਵੋ ਗਤਿ ਨਾਹੀ ਜੀਵਤ ਜਲਦ ਜਗਤ ਕੇ ਕਾਜਾ ਸਵਾਂਗ ਦੇ ਕਰ ਪੂਜ ਰਾਜਾ ਸਵਾਂਗਨ ਮੈਂ ਪਰਮੇਸ਼ਰ ਨਾਹੀ ਖੋਜ ਫਿਰੈ ਸਭੀ ਕੋ ਕਾਹੀ ਆਪਨੋ ਮਨ ਕਰਮੋ ਜਿਹਾਨਾ ਪਾਰ ਬ੍ਰਹਮ ਕੋ ਤਿਨੀ ਪਛਾਨਾ ਅੰਧੋਰਾ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਦੀਨ ਚਉਬਈ ਜੇ ਜੇ ਜਗ ਕੋ ਡਿੰਬ ਦਿਖਾਵੇ ਲੋਗਨ ਮੂੰਡ ਅਧਿਕ ਸੁਖ ਪਾਵੇ ਨਾਸਾ ਮੂੰਦ ਕਰੈ ਪ੍ਰਣਾਮੰ ਫੋਕਟ ਧਰਮ ਨਾ ਕੌਡੀ ਕਾਮੰ ਫੋਕਟ ਧਰਮ ਜਿਤੇ ਜਗ ਕਰਹੀ ਨਰਕ ਕੁੰਡ ਭੀਤਰ ਤੇ ਪਰਹੀ ਹਾਥ ਹਲਾਏ ਸੁਰਗ ਨਾ ਜਾਹੂ ਜੋ ਮਨ ਜੀ ਸਕਾ ਨ ਕਾਹੂ ਕਵਿ ਬਾਚ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹਿ ਹੋ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਾਰੇ ਹਰ ਜਨ ਦੁਈ ਏਕ ਹੈ ਬਿ ਵਿਚਾਰ ਕਛ ਨਾਹੇ ਜਲ ਤੇ ਉਪਿਤ ਰੰਗ ਦਿਓ ਜਲ ਹੀ ਬਿਖੈ ਸਮਾਹੇ ਚਉਪਈ ਜੇ ਦੇ ਬਾਦ ਕਰਤ ਹੰਕਾਰਾ ਤਿਨ ਤੇ ਭਿਨ ਰਾਤ ਕਰਤਾਰਾ ਵੇਦ ਕਤੇ ਬਿਖੈ ਹਰਿ ਨਾਹੀ ਜਾਣ ਲਿਓ ਹਰ ਜਨ ਮਨ ਮਾਹੀ ਆਂਖ ਮੂਦ ਕੋ ਡਿੰਬ ਦਿਖਾਵੇ ਆਂਧਰ ਕੀ ਪਦਵੀ ਕਹ ਪਾਵੇ ਆਂਖ ਮੀਚ ਮਗ ਸੂਝ ਨਾ ਜਾਈ ਤਾਹੇ ਅਨੰਤ ਮਿਲੈ ਕਿਮ ਭਾਈ ਬਹੁ ਵਿਸਤਾਰ ਕਹ ਲਓ ਕੋਈ ਕਹਿ ਸਮਝਿਤ ਬਾਤ ਥਕਤ ਵੈ ਰਹੈ ਰਸਨਾ ਧਰੈ ਕਈ ਜੋ ਕੋਟਾ ਤਦ ਵਿਗਨਤ ਤਿਹ ਪਰਤ ਸੋ ਟੋਟਾ ਦੁਹਰਾ ਜਬ ਆਇਸ ਪ੍ਰਭ ਕੋ ਪਇਓ ਜਨਮ ਤਰਾ ਜਗ ਜਗਿਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਤ ਸੁਨਾਇ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਆਗਿਆ ਕਾਲ ਜਗ ਪ੍ਰਵੇਸ਼ ਕਰਨ ਨਾਮ ਖਸਟਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ ਅਥ ਕਾਵਿ ਜਨਮ ਕਥਨੰ ਚਉਪਈ ਮੁਰਪਿਤ ਪੂਰਬ ਕੀਸ ਭੈ ਆਨਾ ਪਾਂਤ ਪਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੈ ਭਵ ਲਿਓ ਮਦਰ ਦੇਸ ਹਮ ਕੋ ਲੈ ਆਏ ਪਾਂਤ ਪਾਂਤ ਦਾਈਆਂ ਦੁਲਰਾਏ ਕੀਨੀ ਅਨਕ ਭਾਂਤ ਤਨ ਰੱਛਾ ਦੀਨੀ ਭਾਂਤ ਭਾਂਤ ਕੀ ਸਿੱਛਾ ਜਬ ਹਮ ਧਰਮ ਕਰਮ ਹੋਵਾਏ ਦੇਵ ਲੋਕ ਤਾ ਪਿਤਾ ਸਿਧਾਏ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥ ਨਾਮ ਸਭ ਤੋਂ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ